ਪੈਦਮ ਦੇ ਰਾਤੁਣ ਡਾਵੀਂਦ ਅੱਖ ਆਉਨ ਦਿਵਾ ਤੂੰ ਬਹਿਰ ਨਵਾਂ ਹਾਏ ਹਾਏ ਪੈਦਮ ਦੇ ਰਾਤੁਣ ਦੀ ਮੈਂ ਕੁਰੇ ਖਣੇ ਰੇ ਮੂਰਜ ਰਾਜ ਕੇ ਉਜਰੀ ਦਾ ਬਿਰਾ ਤੂੰ ਬਹਿਰ ਨਵਾਂ ਹਾਏ ਹਾਏ ਪੈਦਮ ਦੇ ਰਾ ਮੈਂ ਕੁੰਦਲ ਰੇ ਜ਼ਲ ਲਾਵਨ ਹਾਲਾਤ ਕਨੂ ਮੈਂ बात कनो मादमा तूं वर नवानी